ਮਹੱਲਾ ਚੌਥਾ ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨੰਦਨ ਹਰਿ ਹਰਿ ਨਾਮ ਧਿਆਵੈ ਹਰਿ ਹਰਿ ਨਾਮ ਰਮਤ ਸੋਈ ਸੰਜਮ ਹਰਿ ਨਾਮੇ ਹੀ ਤ੍ਰਿਪਤਾਵੈ ਹਰਿ ਨਾਮ ਤਾਣ ਹਰਿ ਨਾਮ ਦੀਵਾਨ ਹਰਿ ਨਾਮੋ ਰਖ ਕਰਾਵੈ ਜੋ ਚਿਤ ਲਾਏ ਪੂਜੇ ਗੁਰਮੂਰਤੀ ਸੋ ਮਨ ਇਛੇ ਫਲ ਪਾਵੈ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ ਫੇਰ ਉਹ ਵੇਲਾ ਉਸ ਹੱਥ ਨਾ ਆਵੈ ਉਹ ਆਪਣਾ ਬੀਜਿਆ ਆਪੇ ਖਾਵੈ ਨਰਕ ਘੋਰ ਮੋਹ ਕਾਲੈ ਖੜਿਆ ਜਿਉ ਤਸ ਕਰ ਪਾਏ ਗਲਾਵੈ ਹੇ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮ ਧਿਆਵੈ ਹਰਿ ਬਾਤਾ ਆਖ ਸੁਣਾਏ ਨਾਨਕ ਹਰਿ ਕਰਤੇ ਏਵੈ ਭਾਵੈ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁਠਾ ਬਿਖਮਾਇਆ ਉਸ ਅੰਦਰ ਕੂੜ ਕੂੜੋ ਕਰ ਬੁਝੈ ਅਣਹੋਦੇ ਝਗੜੇ ਦਈਏ ਉਸ ਦਾ ਗਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਭਾਇਆ ਉਹ ਘਰ ਘਰ ਹੰਡੈ ਜਿਉ ਰਨ ਦੋ ਹਾਗਣੇ ਉਸ ਨਾਲ ਮੋਹ ਜੋੜੇ ਉਸ ਵੀ ਲਛਣ ਲਾਇਆ ਗੁਰਮੁਖ ਹੋਏ ਸੋ ਅਲਿਪਤੋ ਵਰਤੈ ਉਸ ਦਾ ਪਾਸ ਛਾੜੇ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਗ ਸੁਨਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾ ਵਡਿਆਈ ਭਾਵੇ ਗੁਰ ਪੂਰੇ ਕੀ ਮਨ ਮੁਖਾ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਬਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਏਕੇ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਏ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁੱਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰਿ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈਆ ਨੂੰ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰਿ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰਿ ਅੰਮ੍ਰਿਤ ਬੀਜਿਆ ਹਰਿ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨ ਨਿਤ ਕੁਰਗਦਾ ਹਰਿ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉਕਾਰੀ ਹਰਿ ਬੋਹਰ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੇਸਾ ਸਭ ਲਾਇ ਹੋਣ ਜਿਨੀ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਆਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚੇ ਅਟਿਆ ਮਨੁਖ ਹੋਰੇ ਗੱਲਾ ਰਾਤੀ ਉਘੈ ਦੱਬਿਆ ਨਵੇਂ ਸੋਚ ਸਭ ਢਿੱਲਾ ਮਨ ਮੁਖਾ ਦੇ ਸਿਰ ਜੋਰਾ ਅਮਰ ਹੈ ਨਿਤ ਦੀਵੈ ਭਲਾ ਜੋਰਾ ਦਾ ਆਖਿਆ ਪੁਰਖ ਦੇ ਸੇ ਅਪਵਿਤ ਅਮੇਦ ਖਲਾ ਕਾਮ ਵਿਆਪੇ ਸੁਧ ਨਰ ਸੇ ਜੋਰਾ ਪੁੱਛ ਚੱਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬੰਤ ਬਣਾਵਨੀ ਨਾਨਕ ਪਲ ਭਲਾ ਪੌੜੀ ਤੂੰ ਵੇ ਪ੍ਰਵਾਹ ਅਥਾਉ ਹੈ ਤੁਲ ਕਿਉ ਤੁਲਿਐ ਸੇ ਵਡ ਪਾਗੀ ਜੇ ਤੁਧ ਧਿਆਏ ਦੇ ਜਿਨ ਸਤਿਗੁਰੂ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਨਾ ਅੰਦਰੇ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਝਾਕੀ ਮਰਦੇ ਘੜੀਐ ਸ਼ਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰੁਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਹੋਏ ਆਪੇ ਸੱਚੈ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਕਾਲਨ ਕੂੜਿਆਰ ਨਾ ਲੱਭਣੀ ਕਿਤੈ ਥਾਏ ਪਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਕਾਵੇ ਨਾਹੀ ਤਿਨਾ ਮੋਹ ਭਲੇਰੇ ਫਿਰੈ ਦਈ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਬੇਰਾਇਨ ਮਨ ਮੁਖ ਬੇਤਾਲੇ ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰਖੈ ਉਹ ਆਪ ਵਰਤੈ ਆਪਣੀ ਵਤ ਨਾਲੇ ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦਈ ਆਦੇ ਰਾਸੇ ਤਿਨ ਚੂਕੀ ਮੋਹਤਾਜੀ ਲੋਕਨ ਕੀ ਖਾਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾਬਾਸਿ ਸਾਹੋ ਪਾਤ ਸਾਹੋ ਸਭ ਹਰ ਕਿਆ ਕੀਆ ਸਭ ਜਨ ਕੋ ਆਏ ਕਰਹਿ ਰਹਰਾਸਿ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰ ਪੂਰਾ ਦਾਨ ਦਿਆ ਹਰ ਨੇ ਚਲੋ ਨਿਤ ਬਖਸ਼ੇ ਚੜਾ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤਾ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾ ਨੋ ਸਦਾ ਰਖਦਾ ਆ ਪੌੜੀ ਤੂੰ ਸਾਹਿਬ ਅਗੋਂ ਦਇਆਲ ਹੈ ਵੱਡਦਾ ਤਾ ਦਾਣਾ ਤੁਧ ਜੀਵੜ ਮੈਂ ਹੋਰ ਕੋ ਦਿਸ ਨਾ ਆਵੀ ਤੂੰ ਹੈ ਸੁਗਣ ਮੇਰੇ ਮਨ ਭਾਣਾ ਮੋਹ ਕੁਟੰਬ ਦਿਸ ਦਾ ਸਭ ਚੱਲਣ ਹਾਰਾ ਆਉਣ ਜਾਣਾ ਜੋ ਬਿਨ ਸੱਚੇ ਹੋਰਤ ਚਿਤ ਲਾਏ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਛ ਪਚ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅੱਗੋ ਦੇ ਸਦ ਭਾਉ ਨਾ ਚੈ ਪਿਛੋ ਦੇ ਆਖਿਆ ਕੰਮ ਨਾ ਆਵੇ ਅਧ ਵਿੱਚ ਫਿਰੈ ਮਨ ਮੁਖ ਵਿਚਾਰਾ ਗੱਲੀ ਕਿਉ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਭਰਮ ਚੁਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਆਨ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰੀ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਨ ਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਾਧਿਆ ਉਠਦਿਆ ਹਰਿ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਕਰੇ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸਨੋ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਾ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਧਿਆਇ ਦੇ ਸੇ ਬਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਵਰਗਿ ਖਾਹੇ ਅਸੰਖ ਕਰੋੜੇ ਤੁਧ ਤੋਦਨੋ ਸਭ ਧਿਆਇ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਦੇ ਪੈਂਦੇ ਸੇ ਮੋਏ ਮਰ ਜੰਮੇ ਕੋੜੇ ਕੋਈ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਵੋ ਘੋਲੇ ਮਨ ਖੋਟੇ ਦਈਏ ਵਿਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿਨ ਵੇ ਮੁਖ ਵੇ ਮੁਖੈ ਨੋ ਪਾਇਆ ਪਾਸ ਨਾ ਦੇਈ ਕੋਈ ਬਹਣ ਜਗਤ ਮਹਿ ਗੂਹੂ ਪਾੜੇ ਸਗਵੀ ਮਲ ਲਾਏ ਮਨ ਮੁਖ ਆਇਆ ਪਰਾਈ ਜੋ ਨਿੰਦਾ ਚੂਲੀ ਨੂੰ ਬੇਮੁਖ ਕਰ ਕੈ ਭੇਜਿਆ ਉਥੈ ਵੀ ਮੋਹ ਕਾਲਾ ਦੁਹਾ ਵੇ ਮੁਖਾ ਦਾ ਕਰਾਇਆ ਤੜ ਸੁਣਿਆ ਸਬਦ ਜਗਤ ਵਿੱਚ ਪਾਈ ਬੇਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੈ ਤਾ ਬਹੁਟੀ ਭਤੀਜੀ ਫਿਰ ਆਣ ਕਰ ਪਾਇਆ ਹਲਤ ਪਲਤ ਦੋ ਵਹਿ ਗਏ ਨਿਤ ਭੁੱਖਾ ਕੂਕੇ ਤਿਹਾਇਆ ਤਨ ਤਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਟੈ ਮਾਰ ਪਚਾਇਆ ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕਹਿ ਕਰ ਵਥ ਹੋਵੇ ਸੋ ਨਫਰੈ ਹੱਥ ਆਵੇ ਅਣਹੋਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰਿ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋ ਬੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਓਏ ਲੋਚਨ ਨਾ ਗੁਣਾ ਲੋ ਓਏ ਅਹੰਕਾਰ ਸੁਣੰਦੇ ਓਏ ਵਿਚਾਰੇ ਕਿਆ ਕਰੈ ਜਾ ਭਾਗ ਤੁਰਿ ਮੰਦੇ ਜੋ ਮਾਰੇ ਤਿਨ ਭਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮੁੰਡਾਉ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਘਟੈ ਨਾਹੀ ਇਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਚੱਕ ਚੱਕ ਮਰੈ ਸਭ ਲੋਕ ਆਈ ਨਿੰਦਕਾ ਕੇ ਮੂਹ ਕਾਲੇ ਕਰੇ ਹਰਿ ਕਰਤਾ ਆਪ ਵਿਧਾਈ ਜਿਉ ਜੋ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸੁਆਈ ਜਨ ਨਾਨਕ ਹਰਿ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਗੁਰ ਸੇਤੀ ਗਣਤ ਦੇ ਰਖੈ ਹਲਤ ਪਲਤ ਸਭ ਤਿਸ ਕਾ ਗਿਆ ਨਿਤ ਚਹੀਆ ਪਾਏ ਚੱਗੂ ਸੁੱਟੇ ਚੱਕਦਾ ਚੱਕਦਾ ਚੜ ਪਿਆ ਨਿਤੋ ਭਾਵ ਕਰੈ ਮਾਇਆ ਧਨ ਕਾਰਨੇ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖਟੇ ਕਿਆ ਉਹ ਖਾਵੇ ਜਿਸ ਅੰਦਰ ਸਾਸਾ ਦੁਖ ਪਿਆ ਨਿਰਵੈਰੈ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੈ ਕਾ ਤਿਨ ਸਿਰ ਲਿਆ ਉਸ ਅੱਗੇ ਪਿਛੇ ਢੋਈ ਨਾਹੀ ਜਿਸ ਅੰਦਰ ਨਿੰਦਾ ਮੋਇ ਅੰਬ ਪਿਆ ਜੇ ਸੇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਆਨ ਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਦੂ ਪਰੇ ਤੂੰ ਦੀਵਾਨ ਜੋ ਤੁਧ ਸੱਚ ਧਿਆਏ ਦੇ ਸੱਚ ਸੇਵਨ ਸੱਚੇ ਤੇਰਾ ਮਾਨ ਉਹਨਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਸੇ ਭਗਤ ਜਿਨੀ ਗੁਰੂ ਸਾਲਾਇਆ ਸੱਚ ਸ਼ਬਦ ਨੀਸਾਨ ਸੱਚ ਜੇ ਸੱਚੇ ਸੇਵ ਦੇ ਤਿਨ ਵਾਰੀ ਸਤਿਗੁਰ ਬਾਣ ਸ਼ਲੋਕ ਮਹੱਲਾ ਚੌਥਾ ਤੋਰੇ ਮਾਰੇ ਪੂਰੈ ਸਤਿਗੁਰੂ ਸੇਈ ਹੁਣ ਸਤਿਗੁਰੂ ਮਾਰੇ ਜੇ ਮੇਲਣ ਨੂੰ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ ਗੁਰ ਬਾਬਾ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹਾਥੇ ਨਾ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿਨ ਨਿੰਦਕ ਦੁਸ਼ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛਾ ਸੋ ਕਰ ਪਾਇ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਹੋਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮਾਗੈ ਧੂੜ ਤਿਨ ਜੋ ਗੁਰ ਸਿੱਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਇਹ ਵਡਿਆਈ ਜਗਤ ਪੀ ਆਪੇ ਆਣੇ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕੁਛ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਹਰਿ ਪ੍ਰੀਤਮ ਸੱਚੇ ਕਾ ਜਿਨ ਆਪਣਾ ਜੋਰ ਸਭ ਆਣ ਨਿਵਾਏ ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਤਾ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੈ ਸੁਆਈ ਹਰ ਕੀਰਤ ਭਗਤੀ ਨਿਤ ਆਪ ਕਰਾਏ ਆਣ ਦਿਨ ਨਾਮ ਜਪੋ ਗੁਰ ਸਿਖੋ ਹਰਿ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿਖੋ ਹਰਿ ਕਰਤਾ ਆਪ ਮੋਹ ਕਢਾਏ ਗੁਰ ਸਿਖਾ ਕੇ ਮੋਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂਜੀ ਨਾਮ ਦਰੜਾਏ ਪ੍ਰਭ ਜਾਰੇ ਥਾਰੇ ਸੱਚ ਸੇਵਾ ਸੱਚ ਵਣਾਂ ਜਿਲਾਏ ਹੈ ਗੁਣ ਕਥਾ ਹੈ ਨਿਰਾਰੇ ਸੇਵਕ ਪਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਧਾਤ ਭਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਤੈ ਆਖਿਆ ਕੋਈ ਨਾ ਲੱਗੈ ਨਿਤੋ ਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜੇਹਾ ਕੋ ਵੀ ਜੇ ਤੇਹਾ ਕੋ ਖਾਏ ਗੱਲਾਂ ਉਪਰ ਤਪਾਵ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸਤ ਕਰਤੇ ਜੇਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਜੀ ਪਾਈ ਹਰ ਦਰ ਕੀਆ ਬਾਤਾ ਆਖ ਸੁਨਾਏ ਮਹੱਲਾ ਚੌਥਾ ਹੋਤੈ ਪ੍ਰਤਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੈ ਤਿਨ ਨਿੰਦਕਾ ਮੋਹ ਫਿੱਕੇ ਥੁਕ ਥੁਕ ਮੋਹ ਪਾਹੀ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈ ਦੇ ਟਹਾ ਫਿਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਕੂਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਾਹੀ ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ ਰਾਹ ਦੀ ਖੁਖ ਦੀ ਸਭ ਪਾਤੀ ਗਵਾਹੀ ਹੋਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ ਹਰ ਤਿਨ ਕਾ ਦਰਸ਼ਨ ਨਾ ਕਰੋ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤਾ ਆਪ ਲਿਖ ਪਾਇਆ ਤਿਸ ਨਾਲ ਕਿਉ ਚਾਰਾ ਨਾਹੀ ਜਨ ਨਾਨਕ ਨਾਮ ਆਰਾਧ ਤੂੰ ਤਿਸ ਅਪੜ ਕੋ ਨਾ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜਾ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੈ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਆਪਣ ਕੋ ਨਸ ਕੋਈ ਜਨ ਨਾਨਕ ਹਰਿ ਕਰਤਾ ਆਪ ਵਹਿ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੂਟ ਅਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰਿ ਵਰਦੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਤਨ ਦੇ ਸੇ ਮੂੜ ਬੇਤਾਲੇ ਸੇ ਉਝੜ ਭਰਮ ਪਵਾਈ ਹੈ ਜੋ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਕੋਰ ਦੁਖ ਖੂ ਹੈ ਉਥੈ ਪਕੜ ਉਹ ਟੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਪੂਰ ਹਲ ਤੋ ਪਲ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਓਠ ਬ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁਝਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿਛੈ ਤਰ ਗਿਆ ਜੋ ਲੋਹਾ ਕਾਟ ਸੰਗੋਇਆ ਜਨ ਨਾਨਕ ਨਾਮ ਤੇ ਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡ ਪਾਗਿਆ ਸੁਹਾਗਣੀ ਜਿਨਾ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤੇ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤੇ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਬੋਤੇ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤੀ ਜਨ ਨਾਨਕ ਨਾਮ ਸਲਾਏ ਤੂੰ ਸੱਚ ਸੱਚੇ ਸੇਵਾ ਤੇਰੀ ਹੋਤੇ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਨ ਕਹਿ ਰਿਦਾ ਹੈ ਜਿਨ ਹਰਿ ਵਸਿਆ ਮਨੁ ਆਹੇ ਹਰ ਦਰਗਹ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਿਨ ਨਿਰਪਉ ਨਾਮ ਤੇ ਆਇਆ ਤਿਨ ਕੋ ਭਉ ਕੋਈ ਨਾਹੇ ਹਰ ਉਤਮ ਤਿਨੀ ਸਰੇ ਵਿਆ ਜਿਨ ਕੋ ਧੋਰੀ ਲਿਖਿਆ ਆਹੇ ਤੇ ਹਰ ਦਰਗਹ ਪਹਿਨਾਈ ਹੈ ਜਿਨ ਹਰਿ ਉਠਾ ਮਨ ਮਾਹੇ ਹੋਏ ਆਪ ਤਰੇ ਸਭ ਕੁਟੰਬ ਸੋ ਤਿਨ ਪਿਛੈ ਸਭ ਜਗਤ ਛਡਾਹੇ ਜਨ ਨਾਨਕ ਕਉ ਹਰਿ ਮੇਲ ਜਨ ਤਿਨ ਵੇਖ ਵੇਖ ਆਮ ਜੀਵਾਹੇ ਮਹੱਲਾ ਚੌਥਾ ਸਾ ਤਰਤੀ ਪਈ ਹਰੀਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਰ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਆਰਾਧਿਆ ਆਪ ਕਰਿਆ ਜਿਨਨੀ ਡਿਠਾ ਤਿਨਾ ਲੈ ਛਡਾਏ ਹਰ ਸਤਿਗੁਰ ਮੇਲਾ ਦਇਆ ਕਰੇ ਜਨ ਨਾਨਕ ਧੋਵੈ ਪਾਏ ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਬਲੇ ਹਾਰੀ ਗੁਰੇ ਆਪਣੇ ਸਦਾ ਸਦਾ ਕੁਮਿ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲਿਓ ਮੁਖ ਗੁਰਮੁਖ ਨਾਮ ਤੇ ਆਏ ਸੀ ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰ ਪੂਰਾ ਕਰੀ ਵਿਸਾਇ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਇ ਸੀ ਜਿਨ ਰਖਣ ਕੋ ਹਰਿ ਆਪ ਹੋਏ ਹੋਰ ਕੀਤੀ ਝਾਕ ਛਕ ਜਾਏ ਸੀ ਜਨ ਨਾਨਕ ਨਾਮ ਤੇ ਆਏ ਤੂੰ ਹਰਿ ਹਲਤ ਪਲਤ ਛੋੜ ਆਏ ਸੀ ਮਹੱਲਾ ਚੌਥਾ ਗੁਰ ਸਿੱਖਾ ਕੈ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ ਹਰਿ ਰਾਖੋ ਪੈ ਸਤਿਗੁਰੂ ਕੀ ਨਿਤ ਜੜੈ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਣ ਦੀਵਾਨ ਹਰਿ ਤਿਨ ਸਭ ਆਣ ਨਿਵਾਈ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰੇ ਤਿਨ ਕੇ ਸਭ ਪਾਪ ਗਵਾਈ ਹਰ ਦਰਗਾਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਰਗ ਮੰਗੈ ਤੂਰ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਵਤ ਰਹੇ ਆਘਾਈ ਇਹੋ ਹਰ ਰਸ ਸੇਈ ਜਾਣਦੇ ਜਿਉ ਗੂੰਗੈ ਮਠਿਆਈ ਖਾਈ ਗੁਰ ਪੂਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਾਧਾਈ ਸ਼ਲੋਕ ਮਹੱਲਾ ਚੌਥਾ ਜਿੰਨਾ ਅੰਦਰ ਉਮਰ ਥਲ ਸੇਈ ਜਾਣਨ ਸੂਲਿਆ ਹਰ ਜਾਣ ਹੈ ਸੇਈ ਬਿਰਹੋ ਹਉ ਤਿਨ ਵਿਟਹੁ ਸਦ ਕੋ ਕੋ ਲਿਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟਹੁ ਤਲ ਰੋਲਿਆ ਜੋ ਸਿਖ ਗੁਰ ਕਾਰ ਕਮਾਵ ਹੈ ਹਉ ਗੁਰਮਤਿ ਦਾ ਕਾ ਗੋਲਿਆ ਹਰ ਰੰਗ ਚਲੂਲਾ ਜੋ ਰਤੇ ਤਿਨ ਪਿੰਨੀ ਹਰ ਰੰਗ ਚੋਲਿਆ ਕਰ ਕਿਰਪਾ ਨਾਨਕ ਮੇਲੇ ਗੁਰ ਪੈ ਸਿਰ ਵੇਚਿਆ ਮੋਲਿਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉ ਸੰਤਹੁ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀਆ ਹੈ ਹਉ ਹਉਮੈ ਕੱਢੈ ਧੋਏ ਸੱਚ ਜਹ ਰੰਗ ਸੱਚ ਸੌਦਾ ਹੋਏ ਟੋਟਾ ਮੂਲ ਨ ਆਵੀ ਲਾਹਾ ਭਾਵੈ ਸੋਏ ਨਾਨਕ ਤਿਨ ਸੱਚ ਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤੀ ਹੋਏ ਪੌੜੀ ਸਾਲਾਹੀ ਸੱਚ ਸਾਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨੁ ਮੂੜ ਤਾਲੇ ਉਹ ਆਲ ਪਤਾਲ ਮੋਹ ਬੋਲਦੇ ਜੋ ਕੀਤਾ ਮਾਰੀ ਮਤ ਵਾਲੇ ਸ਼ਲੋਕ ਮਹੱਲਾ ਤੀਜਾ ਗੌੜੀ ਰਾਗ ਸੁਲਖਣੀ ਜੇ ਖਸਮੈ ਚਿਤ ਕਰੇ ਭਾਣਾ ਚੱਲੈ ਸਤਿਗੁਰੂ ਕੈ ਐਸਾ ਸੀਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ ਜਿਉ ਉਬਲੀ ਮਜੀਠੈ ਰੰਗ ਗਹ ਗਹਾ ਤਿਉ ਸੱਚੇ ਨੂੰ ਜਿਉ ਦੇ ਰੰਗ ਚਲੂਲਾ ਆਤਰਤੀ ਸੱਚੇ ਸੋ ਲੱਗਾ ਹੋ ਕੂੜ ਠੱਗੀ ਗੁੱਜੀ ਨਾਰ ਹੈ ਕੂੜ ਮੁਲੰਮਾ ਪਲੇਟ ਤਰੇ ਹੋ ਕੂੜੀ ਕਰਨ ਵਡਾਇਆ ਕੂੜੇ ਸੋ ਲੱਗਾ ਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਾਧ ਸੰਗਤ ਮੈਂ ਹਰਿ ਦੀ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰ ਉਪਕਾਰਿਆ ਹਰਿ ਨਾਮ ਦਿੜਾਵੈ ਹਰਿ ਨਾਮ ਸੁਣਾਵੈ ਹਰਿ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕਉ ਸਭ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ਤੁਦ ਆਪੇ ਆਪ ਰਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵੈ ਸਤਿਗੁਰ ਕਉ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸਹੁ ਤਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿਛੇ ਢੋਈ ਨਾਹੀ ਗੁਰ ਸਿੱਖੀ ਮਨ ਵਿਚਾਰਿਆ ਸਤਿਗੁਰੂ ਨੋ ਮਿਲੇ ਸਹੀ ਜਨ ਉਬਰੇ ਜਿਨ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰ ਸਿਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਿਗੁਰ ਮਿਲੇ ਤਨ ਅਦਰ ਹੋਏ ਮਾਨੂ ਕੇ ਅੰਧੇ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋ ਸਬਦ ਲਾਏ ਪਿਆਰ ਪੌੜੀ ਸਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੀ ਇੱਕ ਮਨ ਇੱਕ ਅਰਾਧਿਆ ਤਿਨ ਕਾ ਕੰਧ ਨ ਕਬਹੂ ਛਿਜੈ ਧੰਨ ਤਨ ਪੁਰਖ ਸਾਭ ਆਸਿਐ ਜਿਨ ਸਚ ਰਸਨਾ ਅੰਮ੍ਰਿਤ ਪਿਜੈ ਸਚ ਸੱਚਾ ਜਿਨ ਮਨ ਭਾਵ ਦਾਸੇ ਮਨ ਸੱਚੀ ਦਰਗਾ ਲਿਜੈ ਧੰਨ ਧੰਨ ਜਨਮ ਸਜਿਆਰਿਆ ਮੁਗ ਉਜਲ ਸਚ ਕਰੀਜੈ ਸ਼ਲੋਕ ਮਹੱਲਾ ਚੌਥਾ ਸਾਖਤ ਜਾਇ ਨਿਵਹਿ ਗੁਰ ਆਗੈ ਮਨ ਖੋਟੇ ਕੂੜ ਕੂੜਿਆਰੇ ਜਾਂ ਗੁਰ ਕਹੈ ਉਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗੁਲਾਰੇ ਗੁਰ ਸਿੱਖਾ ਅੰਦਰ ਸਤਿਗੁਰ ਵਰਤਾਇ ਚੁਣ ਕੱਢੇ ਲੱਧੋ ਵਾਰੇ ਹੋਏ ਅੱਗੇ ਪਿੱਛੇ ਬਹਿ ਮੋਹ ਛਪਾਇਨ ਨਰਲ ਖੋਟੇ ਆਰੇ ਉਹਨਾਂ ਦਾ ਭਖ ਸੋ ਉਥੈ ਨਾਹੀ ਜਾਏ ਕੂੜ ਲਹਨ ਪੇ ਡਾਰੇ ਕੇ ਸਾਖਤ ਨਰਖਾ ਵਾਜੈ ਲੂਚੀਐ ਬਿਹ ਕੱਢੈ ਮੁਖ ਉਗਲਾਰੇ ਹਰ ਸਾਖਤ ਸੇ ਤੀ ਸੰਗ ਨਾ ਕਰਿਆ ਹੋਏ ਮਾਰੇ ਸਿਰਜਣ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਿਗੁਰ ਪੁਰਖਾ ਗਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰੂ ਨੂੰ ਅਪੜ ਕੋਏ ਨਾ ਸਕੀ ਜਿਸ ਵੱਲ ਸਿਰ ਦਿਨਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰਿ ਭਗਤੀ ਹੈ ਜਿਤ ਕਾਲੋ ਕੰਟਕ ਮਾਰ ਵਿਡਾਰਿਆ ਸਤਿਗੁਰੂ ਕਾ ਰਖਣ ਹਾਰਾ ਹਰਿ ਆਪ ਹੈ ਸਤਿਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਨ ਹਾਰੈ ਮਾਰਿਆ ਇਹ ਗੱਲ ਹੋਵੇ ਹਰ ਦਰਗਾ ਸੱਚੇ ਕੀ ਜਨ ਨਾਨਕ ਅਗੰ ਵਿਚਾਰਿਆ ਪੌੜੀ ਸੱਚ ਸੁਤਿਆ ਜਿਨੀ ਆਰਾਧਿਆ ਜਾ ਉਠੇ ਤਾਂ ਸੱਚ ਜਵੇ ਸੇ ਵਿਰਲੇ ਜੋਗ ਮਹਿ ਜਾਣੀ ਹੈ ਜੋ ਗੁਰੂ ਸੱਚ ਰਵੇ ਹਉ ਬਲਿਹਾਰੀ ਤਿਨ ਕੋ ਜੇ ਆਰਦਨ ਸੱਚ ਲਵੇ ਜਿਨ ਮਨ ਤਨ ਸੱਚਾ ਦਾ ਸੇ ਸੱਚੀ ਦਰਗਾ ਗਵੇ ਜਨ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੇ ਸ਼ਲੋਕ ਮਹੱਲਾ ਚੌਥਾ ਕਿਆ ਸੌਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿੰਨਾ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰੂ ਪਾਈਐ ਆਨ ਦਿਨ ਲੱਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾਹ ਪਾਈ ਮਾਨ ਸੌਦੇ ਵਾਹ ਵਾ ਉਤਰਹਿ ਉਠਦੇ ਪੀ ਵਾਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਮਾਲੇ ਨਿਮਹੱਲਾ ਚੌਥਾ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰੁ ਪੌਜਲ ਡੁੱਬਦਿਆ ਕੱਢ ਲਏ ਹਰਿ ਦਾਤ ਕਰੇ ਦਾਤਾਰੁ ਤਨ ਤਨ ਸੇ ਸਾਹ ਹੈ ਜੇ ਨਾਮ ਕਰਹਿ ਵਾਪਾਰ ਵਣਜਾਰੇ ਸਿਖ ਆਵਦੇ ਸਬਦ ਲਗਾਵਨ ਹਾਰ ਜਨ ਨਾਰਗ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਹਾਰ ਪੌੜੀ ਸਾਚ ਸੱਚੇ ਕੇ ਜਨ ਭਗਤ ਹੈ ਸਾਚ ਸੱਚਾ ਜਿਨੀ ਆਰਾਧਿਆ ਜਿਨ ਗੁਰਮੁਖ ਖੋਜ ਢੰਡੋਲਿਆ ਤਿਨ ਅੰਦਰੋ ਹੀ ਸਚ ਲਾਧਿਆ ਸਚ ਸਾਹਿਬ ਸਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸੱਚ ਸੱਚੇ ਨੋ ਸਾਵਾਸ ਹੈ ਸੱਚ ਸੱਚਾ ਸੇਵ ਫਲਾਦਿਆ ਸ਼ਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਬੁਧ ਹੈ ਨਾਮ ਹੀਨ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਇਆਰ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰਸਾ ਲਾਹੀ ਆਪਣਾ ਬਹੁ ਵਿਧ ਰੰਗ ਸੁਭਾਏ ਸਤਿਗੁਰ ਸੇਤੀ ਮਨ ਰਤਾ ਰਖਿਆ ਬੰਤ ਮਨਾਏ ਜਿਹਵਾ ਵਾਸਾ ਲਾਹੇ ਨਰ ਜੀ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇ ਕੀ ਮਨ ਭੁਖੈ ਮਨ ਤ੍ਰਿਪਤਾ ਹਰ ਰਸ ਖਾਏ ਬੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆ ਸਾਲ ਆਹੀ ਸੱਚ ਸਲਾਹ ਸਾਚੋ ਸੱਚ ਕੀਮਤ ਕਿਨਾ ਨਾ ਪਾਈਆ ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜ਼ਰ ਨਦਰੀ ਆਇਆ ਸੱਚ ਗੁਰਮੁਖ ਜਿਨੀ ਸਲਾਹਾ ਤਿਨਾ ਭੁੱਖਾ ਸਭ ਗਵਾਈਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇ ਦਿਆ ਸੋ ਪ੍ਰਭ ਰੱਦਾ ਲੋੜੀ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤਿ ਅਨਾ ਭੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸਬਦ ਲਿਵ ਲਾਏ ਹਰਿ ਨਾਮ ਸੁਣ ਮੰਨੇ ਹਰਿ ਨਾਮ ਸਮਾਏ ਜੋਤ ਸੁਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਤੂੰ ਘਟ ਘਟ ਇੱਕ ਵਰਤਦਾ ਸੱਜ ਸਾਹਿਬ ਚਲਤਾ ਸਤਿਗੁਰੂ ਨੋ ਮਿਲੇ ਸੋ ਹਰ ਮਿਲੈ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁਆ ਦ੍ਰਿੜ ਕਰ ਰਖੀਐ ਗੁਰਮੁਖ ਲਾਈਐ ਚਿਤ ਕਿਉ ਸਾਸ ਗਿਰਾਸ ਵਿਸਾਰੀਐ ਬਹਦਿਆ ਉਠਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਾਸੇ ਜਿਉ ਭਾਵੈ ਤਿਉ ਰਖ ਦੂ ਜਨ ਨਾਨਕ ਨਾਮ ਬਖਸ਼ੇ ਮਹੱਲਾ ਤੀਜਾ ਮਨ ਮੁਖ ਅਹੰਕਾਰੀ ਮਹਲ ਨਾ ਜਾਣੈ ਖਿਨ ਆਗੈ ਖਿਨ ਪੀਛੈ ਸਦਾ ਬੁਲਾਈਐ ਮਹਲ ਨਾ ਆਵੈ ਕਿਉ ਕਰ ਦਰਗਾ ਸੀਜੈ ਸਤਿਗੁਰ ਕਾ ਮਹਲ ਵਿਰਲਾ ਜਾਣੈ ਸਦਾ ਰਹੈ ਕਰ ਜੋੜੇ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕੋ ਪੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ ਇਹ ਚਾਲ ਨਿਰਾਲੀ ਗੁਰੂ ਕੀ ਗੁਰ ਦੀਖਿਆ ਸੁਣ ਮਨ ਪਿੰਨੇ ਸ਼ਲੋਕ ਮਹੱਲਾ ਤੀਜਾ ਜਿਨ ਗੁਰੂ ਗੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਵਹਿ ਗਏ ਦਰਗਾਹ ਨਾਈ ਥਾਓ ਉਹ ਵੇਲਾ ਹੱਥ ਨ ਆਵੀ ਫਿਰ ਸਤਿਗੁਰ ਲੱਗੈ ਪਾਏ ਸਤਿਗੁਰ ਕੀ ਗਣਤਾ ਕੁਸੀਐ ਦੁਖੇ ਦੁਖ ਵਿਹਾਏ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾ ਵਿਖਾ ਲਿਓਨ ਤਿਨਾ ਦਰਗਾ ਲਏ ਛਡਾਏ ਮਹੱਲਾ ਤੀਜਾ ਮਨ ਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੁਐ ਮਤਿਹਾਰੀ ਊੜ ਕੁਸਤ ਉਹ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉਧੜ ਪਾਏ ਮਨੁ ਕੇ ਅੰਧਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸੀ ਉਥੈ ਸੱਚ ਵਰਤਦਾ ਕੂੜਿਆਰਾ ਚਿਤ ਉਦਾਸੀ ਓਏ ਵਾਲ ਛਲ ਕਰ ਚਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸੀ ਵਿੱਚ ਸੱਚੇ ਕੂ ਨੰਗੜੀ ਮਨ ਵੇਖੋ ਕੋ ਨਿਰਜਾਤੇ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸੇ ਸ਼ਲੋਕ ਮਹੱਲਾ ਪੰਜਵਾ ਰਾਧੇ ਖੋਦੇ ਨਿੰਦਗ ਮਾਰਿਆਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ ਮਹੱਲਾ ਪੰਜਵਾ ਮੁੰਢੋ ਭੁੱਲੇ ਮੁੰਡ ਤੇ ਕਿੱਥੈ ਪਾਣ ਹੱਥ ਤਿੰਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰਾਥਮ ਪੌੜੀ ਪੰਜਵਾ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ ਤੱਕਹਿ ਨਾਰ ਭਰਾਇਆ ਲੁਕ ਅੰਦਰ ਠਾਣੀ ਸੰਨੀ ਦੇਨ ਵਿਖਮ ਥਾਏ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾ ਫਰੇਸਤਾ ਤਿਲ ਪੀੜੇ ਕਹਾਣੀ ਸ਼ਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਕੇ ਸੇਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਸੇ ਪਜ ਪਜ ਮੋਏ ਅਜਾਨ ਮਹੱਲਾ ਪੰਜਵਾ ਜੋ ਤੋਰੀ ਲਿਖਿਆ ਲੇਖ ਪ੍ਰਭ ਮੇਟਣਾ ਨ ਜਾਏ RAM ਨਾਮ ਤਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਮਿਤਿਆ ਨਿਤ ਵਿਸੋ ਚਖੈ ਨਿੰਦਾ ਕਰਦਾ ਵਿਜ ਦੇਹੀ ਪਖੈ ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰਖੈ ਨਾਨਕ ਤੇ ਸਰਨਾਗਤੀ ਜੋ ਪੁਰਖਿਆ ਲਖੈ ਸ਼ਲੋਕ ਮਹੱਲਾ ਪੰਜਵਾ ਨਰਕ ਕੋਰ ਬਹੁ ਦੁਖ ਘਣੇ ਅਕਿਰਤ ਕਨਾਕਾ ਥਾਨੋ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾ ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ ਆਪ ਬੁਲਾਏ ਨਾਨਕਾ ਪਜ ਪਜ ਨੀ ਪਾਹੇ ਪੌੜੀ ਪੰਜਵਾ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸਾਚਾ ਖੁੱਟ ਸਭ ਅੰਧੇ ਸੇ ਮਿਟ ਗਏ ਜਮ ਕਾ ਪਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਵੀਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰ ਬਖਸ਼ਿਆ ਨਾ ਮੈਂ ਸੰਗ ਜੁਟ ਸ਼ਲੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅੱਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਵਾਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਾਹ ਰਿਹਾ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗੁਲਾ ਹੈ ਵੈ ਸਾਧ ਦਿਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੈ ਏ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਾਲਿਆ ਬਾਹਰ ਬਹਿ ਪੰਚਾ ਵੇ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰਿ ਅੰਦਰ ਲਾਪਾ ਪੰਚਾ ਨੋ ਉਘਾ ਕਰ ਵੇਖਾ ਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਏਸ ਤਪੇ ਨੂੰ ਤਿੱਥੈ ਖੜ ਹੋ ਜਿਥੈ ਮਹਾ ਮਹਾ ਤਿਆਰਿਆ ਫਿਰ ਏਸ ਤਪੇ ਦੇ ਮੋਹਿ ਕੋਈ ਨਾ ਨਾਹੀ ਇਹੋ ਸਤਿਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖਦਾਈ ਹਰ ਭਗਤਾ ਨੂੰ ਨਿਤ ਨਾਵੈ ਦੀ ਵਡਿਆਈ ਬਖਸ਼ੀਆਂ ਨੂੰ ਨਿਤ ਚੜੈ ਸੁਆਈ ਹਰਿ ਭਗਤਾ ਨੂੰ ਥਿਰ ਘਰੀ ਬਹਾਲਿਆਂ ਨੂੰ ਆਪਣੀ ਪੈਜ ਰਖਾਈ ਨਿੰਦਕਾ ਪਾਸੋ ਹਰਿ ਲੇਖਾ ਮੰਗਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣਾ ਜੀਏ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਖੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾ ਭਗਤ ਜਨਾ ਕਾ ਰਾਖਾ ਹਰਿਆਵ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆ ਵਿਸ ਖਾਦੀ ਮਰੀਐ ਆਏ ਲਗੇ ਨੀ ਦੇਹ ਥੋੜੜੇ ਜੋ ਪੱਕਾ ਖੇਤ ਲੁਣੀਐ ਜੇਹੇ ਕਰਮ ਦੇ ਤੇ ਵਿਹੋ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨੁਖ ਮੂਰੋ ਭੁੱਲਿਆ ਵਿਦ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਦਿਨ ਗੁਦਰੈ ਸ਼ਬਦ ਨਾ ਕਰਹਿ ਵਿਚਾਰ ਸੁਧ ਹਿਮਤ ਕਰਤਾ ਸਭ ਹੇਰੇ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੈ ਨਾ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨ ਮੁਖਾ ਨਾਲੋ ਟੁੱਟੀ ਪਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੈ ਜੈ ਪੁਆਈਐ ਸੁਪਨੈ ਸੁਖ ਨ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨਸੈ ਦੁਖ ਰੋਏ ਨਾਨਕ ਤਾਤ ਲਿਵੈ ਜੋੜ ਨਾ ਆਵੀ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁਨ ਪਿਆ ਤਿਨਾ ਗੁਰ ਸਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾ ਨਾਰਗ ਵਿਚਾਰ ਹੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਧ ਨਾਰ ਸੰਤ ਨਾਲ ਖਾਂਦੇ ਕੋਈ ਲੋਚਨ ਓਨਾ ਗੁਣਾ ਨੋ ਕੋਈ ਅਹੰਕਾਰ ਸੁਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮੁੰਡਾਹੂ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਪੰਜਵਾ ਗੁਰੂ ਨਾਨਕ ਹਰਿ ਨਾਮ ਦਿਰੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸੰਭਾਲ ਹੈ ਮਿੱਤਰ ਤੂੰ ਦੁਖ ਸਵਾਇਆ ਲਾਤ ਮਹੱਲਾ ਪੰਜਵਾ ਖੁਦਿਆ ਵੰਤ ਨਾ ਜਾਣੀ ਲਾਜ ਕੁਲਾਜ ਕੋਲ ਨਾਨਕ ਕੈ ਨਾਮ ਹਰਿ ਕਰ ਕਿਰਪਾ ਸੰਜੋਗ ਪੌੜੀ ਜੇ ਵੇਹ ਕਰਮ ਕਮਾਵਦਾ ਤੇ ਵੇਹ ਫਲ ਤੇ ਚੱਬੇ ਤੱਤਾ ਲੋਹ ਸਾਰ ਵਿੱਚ ਸੰਘੈ ਪਲ ਤੇ ਘਾਤ ਗਲਾਵਾ ਝਾਲਿਆ ਤਿਨ ਦੂਤ ਅਮਲ ਤੇ ਕਾਈ ਆਸ ਨਾ ਪੁੰਨਿਆ ਨਿਤ ਪਰਮਲ ਹਿਰਤੇ ਕੀਆ ਨਾ ਜਾਣਾ ਅਕਿਰਤ ਕਾਣ ਵਿੱਚ ਜੋਨੀ ਫਿਰਤੇ ਸਭੇ ਧਿਰਾਂ ਨੇ ਖੁਟਿਆ ਸਹਿਰ ਲਈਐ ਧਰਤੇ ਵਿਝਣ ਕਲਾ ਨਾ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਹਮੇਓ ਝੜ ਧਰਤੀ ਪੜਤੇ ਸ਼ਲੋਕ ਮਹੱਲਾ ਤੀਜਾ ਗੁਰੂ ਗਿਆਨ ਵਿਵੇਕ ਬੋਧਿ ਹੋਏ ਹਰ ਗੁਣ ਗਾਵੇ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਓਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰਿ ਨਾਮ ਬਾਸਨਾ ਸਮਾਣੀ ਹਰ ਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨਵਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰਾ ਸਤਿਗੁਰ ਭਾਵੈ ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰ ਸਿੱਖਾਂ ਕੀ ਕਾਲ ਸੱਚਾ ਥਾਇ ਪਾਵੈ ਵਿਣ ਸਤਿਗੁਰ ਕੇ ਹੁਕਮੈ ਜੇ ਗੁਰ ਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤਿਸ ਗੁਰ ਸਿੱਖ ਫਿਰ ਰੇੜ ਨ ਆਵੇ ਗੁਰ ਸਤਗੁਰੇ ਅੱਗੇ ਕੋ ਜੀਉ ਲਾਏ ਕਾਲੈ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉਠ ਜਾਏ ਤਿਸ ਨੇੜੇ ਗੁਰ ਸਿੱਖ ਮੂਲ ਨ ਆਵੇ ਬ੍ਰਹਮ ਵਿਚਾਰ ਨਾਨਕ ਆਪ ਸੁਣਾਵੇ ਜੇ ਵਿਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬਿਆ ਤਵਡਾ ਤੁਹ ਜੇਵੜ ਤੂੰ ਵੱਡ ਵੱਡੇ ਜਿਸ ਤੂੰ ਮੇਲਾ ਸੋ ਤੂੰ ਮਿਲੈ ਤੂੰ ਆਪੇ ਬਖਸ਼ ਲੈ ਹੈ ਲੇਖਾ ਛੱਡੇ ਜਿਸ ਨੂੰ ਤੂੰ ਆ ਮਿਲਾਏ ਸੋ ਸਤਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜਿਉ ਪਾਵੈ ਤਿਉ ਰਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਤੁਨੇ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰਿ ਹਰਿ ਨਾਮ ਜੋ ਜਨ ਜਪੈ ਸੋ ਆਇਆ ਪਰਮਾਨ ਤਿਸ ਜਨ ਕੈ ਬਲਿਹਾਰ ਨੈ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉਠ ਪਰਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ ਗ੍ਰਿਉ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਾਪਾਰੀ ਨਾਨਕਾ ਵਡ ਭਾਗੀ ਪਾਵੋ ਪੌੜੀ ਜੋ ਤੁਧ ਪਾਵੈ ਸੋ ਭਲਾ ਸਚ ਤੇਰਾ ਭਾਣਾ ਤੂੰ ਸਭ ਮੈਂ ਏਕ ਵਰਤਦਾ ਸਭ ਮਾਹੇ ਸਮਾਣਾ ਥਾਨ ਥਨੰਤਰ ਰਵ ਰਹਾ ਜੀ ਅੰਦਰ ਜਾਣਾ ਸਾ ਸੰਗ ਮਿਲ ਭਾਈਐ ਮਨ ਸੱਚੇ ਭਾਣਾ ਨਾਨਕ ਪ੍ਰਭ ਸਰਨਾਗਤੀ ਸਾਧ ਸਤ ਕੁਰਬਾਨਾ ਸ਼ਲੋਕ ਮਹੱਲਾ ਪੰਜਵਾ ਚੇਤਾਈ ਤਾਂ ਚੇਤੇ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਇਤ ਭੌਜਲ ਪਾਰ ਪਾਓ ਮਹੱਲਾ ਪੰਜਵਾ ਵਾਉ ਸੰਦੇ ਕੱਪੜੇ ਪਹਿ ਗਰਭ ਗਵਾਰ ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਛਾਰ ਪੌੜੀ ਸੇ ਉਪਰੇ ਜਗੈ ਵਿੱਚ ਜੋ ਸੱਚੈ ਰਖੇ ਮੋਹਿ ਡਿਠਾ ਤਿਨ ਕੈ ਜੀਵਿਐ ਹਰਿ ਅੰਮ੍ਰਿਤ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਭਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਾਪਣੀ ਕੋ ਸਕੈ ਨ ਲਖੇ ਸ਼ਲੋਕ ਮਹੱਲਾ ਪੰਜਵਾ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੋਤਿ ਮਹੱਲਾ ਪੰਜਵਾ ਨਾਨਕ ਮਿਤਰਾਈ ਤਿਸ ਸਿਓ ਸਭ ਕਿਛ ਜਿਸ ਕੈ ਹਾਥ ਕੁਮਿਤਰਾ ਸੇਈ ਕਾਂਡੀ ਹੈ ਇਕ ਵੇਖ ਨਾ ਚੱਲੈ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਭਉ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਭਾਰ ਬ੍ਰਹਮ ਗੁਰ ਭੁਖ ਰਹਿ ਨਾ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੀਵੜ ਤੂ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ ਪੰਜਵਾ ਡਿਠੜੋ ਹਬ ਠਾਏ ਊਨ ਨਾ ਕਾਈ ਜਾਏ ਨਾਨਕ ਲੱਧਾ ਤਿਨ ਸੁਆਉ ਜਿਨਾ ਸਤਿਗੁਰ ਭੇਟਿਆ ਮਹੱਲਾ ਪੰਜਵਾ ਦਾਵਨੀ ਚਮਤਕਾਰ ਤਿਉ ਵਰਤਾਰਾ ਜਗ ਖੇ ਵਤ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤੇ ਸਤਨੀ ਪੌੜੀ ਸਿਮਰਤ ਸਾਸਤਰ ਸੋ ਸਭ ਕਿਨੈ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾਧ ਦਿੱਤਾ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹੱਲਾ ਪੰਜਵਾ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਰਥੋ ਦੁਖ ਮਹੱਲਾ ਪੰਜਵਾ ਮੁਠੜੇ ਸੇਈ ਸਾਥ ਜਿਨੀ ਸੱਚ ਨਾ ਲੱਦਿਆ ਨਾਨਕ ਸੇ ਸਾਬਾਸ ਜਿਨੀ ਗੁਰ ਮਿਲ ਇਕ ਪਛਾਣਿਆ ਪੌੜੀ ਜਿਥੈ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਕੋਈ ਸੇਵਨ ਸਮ੍ਰਿਤ ਆਪਣਾ ਬਿਨਸੈ ਸਭ ਮੰਦਾ ਪਤਿਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹਾਂਦਾ ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਭਾਵੰਦਾ ਸ਼ਲੋਕ ਮਹੱਲਾ ਪੰਜਵਾ ਚਿੜੀ ਚੋਕੀ ਬਹੁ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਤੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾ ਘਰ ਮੰਦਰ ਖੁਸ਼ੀਆ ਤਹੀ ਜਹ ਤੂ ਆਵਹਿ ਚਿਤ ਦੁਨੀਆ ਕੀ ਆਵੜਿਆ ਯਾ ਨਾਨਕ ਸਭ ਕੋ ਮਿਤ ਪੌੜੀ ਹਰ ਤਨ ਸੱਚੀ ਹੈ ਕਿਨੈ ਵਿਰਲੇ ਜਾਤਾ ਤਿਸੈ ਪ੍ਰਾਪਤ ਪਾਏ ਰਹੋ ਜਿਸ ਦੇ ਇਹ ਵਿਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੋਖਾ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਬਚਾਤਾ ਸ਼ਲੋਕ ਮਹੱਲਾ ਪੰਜਵਾ ਖਖੜੀਆ ਸੁਹਾਵਿਆ ਲੱਗੜੀਆ ਅਕ ਕੰਠੇ ਬ੍ਰਹ ਵਿਛੋੜਾ ਧਣੀ ਸਿਓ ਨਾਨਕ ਸਾਹਸੈ ਗੰਠ ਮਹੱਲਾ ਪੰਜਵਾ ਵਿਸਾਰੇ ਦੇ ਮਰ ਗਏ ਮਰ ਪੇ ਨ ਸਕਹਿ ਮੂਲ ਵੇਮੁਖ ਹੋਏ RAM ਤੇ ਜੋ ਤਸਕਰ ਉਪਰ ਸੂਲੇ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਵਹੀਲ ਪੂਰਿਆ ਘਟ ਘਟ ਹਰੀ ਭਣਿਆ ਊਚ ਨੀ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਧ ਬੰਧ ਕੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮਣਿਆ ਸ਼ਲੋਕ ਮਹੱਲਾ ਪੰਜਵਾ ਜਿਨਾ ਸਾਸ ਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾ ਅਠੇ ਪਾਰ ਪੌਦਾ ਫਿਰੈ ਖਾਉਣ ਸੰਧੜੈ ਸੂਲ ਦੋਜਿ ਪੌਦਾ ਕਿਉ ਰਹੈ ਜਾ ਚਿਤ ਨਾ ਹੋਏ ਰਸੂਲ ਪੌੜੀ ਤਿਸੈ ਉਹ ਪ੍ਰਾਣੀ ਹੋ ਜਿਸ ਦਾ ਨਾਉ ਪੱਲੈ ਐਥੈ ਰਹੋ ਸੁਹੇਲਿਆ ਅੱਗੇ ਨਾਲ ਚੱਲੈ ਘਰ ਬੰਧੋ ਸਚ ਧਰਮ ਕਾ ਗੜ ਥਮ ਲੈ ਕੂਟ ਲੈ ਹੋ ਨਾਰਾਇਣ ਦੀਨ ਦੁਨੀਆ ਚੱਲੈ ਨਾਨਕ ਪਗੜੇ ਚਰਨ ਹਰ ਤਿਸ ਦਰਗਾਹ ਮੱਲੈ ਸ਼ਲੋਕ ਮਹੱਲਾ ਪੰਜਵਾ ਜਾਚਕ ਮੰਗੈ ਧਾਨ ਦੇਹ ਪਿਆਰਿਆ ਦੇਵਨ ਹਾਰ ਦਾ ਧਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਰ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕੀ ਸਾਰਿਆ ਮਹੱਲਾ ਪੰਜਵਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਗੀ ਨਾਨਕ ਸਿਮਰਤੀ ਇਕ ਪੌੜੀ ਉਥੈ ਅੰਮ੍ਰਿਤ ਵੰਡਿਆ ਸੁਖਿਆ ਹਰ ਕਰਨੇ ਜਮ ਕੈ ਪੰਥ ਨ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ ਪੇਖ ਦਰਸ਼ਨ ਨਾਨਕ ਦੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ ਪੰਜਵਾ ਸਤਿਗੁਰੂ ਪੂਰੈ ਸੇਵਿਆ ਦੁਖਾ ਕਾ ਹੋਇ ਨਾਸ ਨਾਨਕ ਨਾਮ ਅਰਾਧਿਆ ਕਾਰਜ ਆਵੈ ਰਾਸ ਮਹੱਲਾ ਪੰਜਵਾ ਜਿਸ ਸਿਮਰਤ ਸੰਕਟ ਛੁਟੈ ਅਨੰਦ ਮੰਗਲ ਵਿਸਰਾਮ ਨਾਨਕ ਜਪਿਐ ਸਦਾ ਹਾਰੇ ਨਿਮਖ ਨਾ ਬਿਸਰੋ ਨਾਮ ਪੌੜੀ ਤਿਨ ਕੀ ਕਿਆ ਗਣੀ ਜਿਨੀ ਹਰ ਹਰ ਲੱਧਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ ਗੁਣ ਗਾਵੈ ਅਬਨਾਸੀਐ ਜੋਨ ਗਰਭ ਨਾ ਦੱਧਾ ਗੁਰ ਪੇਟਿਆ ਭਾਰ ਬ੍ਰਹਮ ਹਰ ਪੜ ਬੁਝ ਸਮਧਾ ਨਾਨਕ ਪਾਇਆ ਸੋ ਤਣੀ ਹਰਿ ਅਗਮ ਗੱਧਾ ਸ਼ਲੋਕ ਮਹੱਲਾ ਪੰਜਵਾ ਕਾਮਨਾ ਕਰਹੀ ਆਪਣਾ ਫਿਰੈ ਅਵਤਾ ਲੋਏ ਨਾਨਕ ਨਾਏ ਵਿਸਾਰਿਆ ਸੁਖ ਕਿਨੇਹਾ ਹੋਏ ਮਹਲਾ ਪੰਜਵਾ ਵਿਖੇ ਕੌੜ ਰਤਨ ਸਗਲ ਮਾਹੇ ਜਗਤ ਰਹੀ ਲਵਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਕੌੜੀ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਐ ਜਮ ਕੰਕਰ ਨੇੜ ਨਾ ਆਵੀ ਫਿਰ ਬਹੁ ਨਾ ਮਰੀਐ ਭਾਵ ਸਾਗਰ ਸੰਸਾਰ ਵੇਖ ਸੋ ਪਾਰ ਉਤਰੀਐ ਹਰ ਗੁਣ ਗੁੰਫੋ ਮਨ ਮਾਲ ਹਾਰੇ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੀ ਪਾਰ ਬ੍ਰਹਮ ਨਰ ਹਰੀਐ ਸ਼ਲੋਕ ਮਹੱਲਾ ਪੰਜਵਾ ਨਾਨਕ ਆਏ ਸੇ ਪ੍ਰਮਾਨ ਹੈ ਜਿਨ ਹਰਿ ਉਠਾ ਚਿਤ ਗਾਲੀ ਅਲਪ ਲਿਆ ਕਮ ਨ ਆਵੈ ਮਿਤ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋਹ ਨਾ ਚੱਲੀ ਖਸ ਨਾਲ ਲਭ ਮੋਹਿ ਗੁੱਤੇ ਕਰਤਵ ਕਰਨ ਭਲੇਰਿਆ ਮਦ ਮਾਇਆ ਸੁਤੇ ਫੇਰ ਫਿਰ ਜੂਨ ਪਵਾਈਐਨ ਜਮ ਮਾਰਗ ਮੁਤੇ ਕੀਤਾ ਪਾਇਨ ਆਪਣਾ ਦੁਖ ਸੇਤੀ ਜੁਤੇ ਨਾਨਕ ਨਾਇ ਵਿਸਾਰਿਆ ਹੈ ਸਭ ਮੰਦੀ ਰੁੱਤੇ ਸ਼ਲੋਕ ਮਹੱਲਾ ਪੰਜਵਾ ਉਠੰਦਿਆ ਬਹੰਦਿਆ ਸਵੰਦਿਆ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨਾ ਚਖ ਸਾਧੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉਠਾ ਏਕ ਨਿਰੰਜਨ ਰਵ ਰਹਾ ਭਾਉ ਦੁਆ ਕੁਠਾ ਹਰਿ ਨਾਨਕ ਮੰਗੈ ਜੋੜ ਕਰੇ ਪ੍ਰਭ ਦੇਵੈ ਤੁਠਾ ਸ਼ਲੋਕ ਮਹੱਲਾ ਪੰਜਵਾ ਜਾਚੜੀ ਸਾਸਾਰ ਜੋ ਜਾ ਚੰਦੀ ਏਕੜੋ ਗਾਲੀ ਵਿਆਹ ਵਿਕਾਰ ਨਾਨਕ ਤਣੀ ਵਿਹੂਣੀਆ ਮਹੱਲਾ ਪੰਜਵਾ ਨੀਹ ਜੇ ਵਿਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਧਰ ਪਧਰੋ ਪੌੜੀ ਸੋਈ ਸੇਵਿਓ ਜੀ ਅੜੇ ਦਾਤਾ ਬਖਸ਼ਿੰਦ ਕਿਲ ਵਿਖਸਾ ਬਿਨਾਸ ਹੋਣੀ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪਿਆ ਗੁਰਮੰਤ ਮਾਇਆ ਸਵਾਦ ਸਭ ਫਿਕਿਆ ਹਰਿ ਮਨ ਭਾਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ ਪੰਜਵਾ ਬਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸਹਿ ਪ੍ਰਾਪਤ ਨਾਨਕਾ ਜਿਸਨੋ ਲਿਖਿਆ ਆਏ ਮਹੱਲਾ ਪੰਜਵਾ ਮੰਗਣਾ ਤਾਂ ਸੱਚ ਏਕੋ ਜਿਸ ਤੁਸ ਦੇਵੈ ਆਪੇ ਜਿਤ ਖਾਧੈ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤੇ ਪੌੜੀ ਲਾਹਾ ਜਗ ਮਹਿ ਸੇ ਖਟਹਿ ਜਿਨ ਹਰ ਤਨ ਰਾਸੇ ਦੁਤੀਆ ਭਾਉ ਨਾ ਜਾਣਨੀ ਸੱਚੇ ਦੀ ਆਸ ਨਿਹ ਚਲ ਏਕ ਸਰੇ ਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਫਰਮਾਇਆ ਮੀ ਹੋ ਉਠਾ ਸਾਸ ਆਏ ਅਨ ਤਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤਿਵ ਤੇ ਅਘਾਏ ਸਦਾ ਸਦਾ ਗੁਣ ਉਚਰੈ ਦੁਖ ਦਾਲ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ ਪਰਮੇਸ਼ਰ ਜੀਵਾ ਲਿਆ ਨਾਨਕ ਤਿਸੈ ਧਿਆਏ ਮਹੱਲਾ ਪੰਜਵਾ ਜੀਵਨ ਪਦ ਨਿਰਭਾਣ ਏਕੋ ਸਿਮਰਿਐ ਦੂਜੀ ਨਾਹੀ ਜਾਏ ਕਿਨ ਬਿਲ ਧੀਰੀਐ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਾਨ ਤਨ ਹੋਸੀ ਛਾਰ ਜਾਣੈ ਕੋਇ ਜਨ ਰੰਗ ਰੂਪ ਰਸ ਭਾਤ ਕੇ ਕਰਹਿ ਪ੍ਰਾਣਿਆ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਣ ਦੁਆਰੇ ਜੇ ਤੁਧ ਭਾਵਹੀ ਪੌੜੀ ਜੰਮਨ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸਹੀ ਵਡ ਭਾਗੇ ਨਾਇ ਵਿਸਰਿਆ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਤੂੜ ਪੁਨੀਤ ਸਾਧ ਲਖ ਕੋਟ ਪਿਰਾਗੇ ਸ਼ਲੋਕ ਮਹੱਲਾ ਪੰਜਵਾ ਧਰਮ ਸਵੰਨੀ ਖੜ ਰਤਨ ਆਵੇ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸਹਿਰੜੇ ਥੀਏ ਗੁਰੂ ਨਾਨਕ ਸਤਿਗੁਰ ਤੁਟਾ ਮਹੱਲਾ ਪੰਜਵਾ ਫਿਰਦੀ ਫਿਰਦੀ ਦਸ ਦਿਸਾ ਜਲ ਪਰਬਤ ਬਨ ਰਾਏ ਜਿੱਥੈ ਡਿਠਾ ਮਿਰਤ ਕੋ ਇਲ ਬਹਿਠੀ ਆਏ ਪੌੜੀ ਜੇ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ ਨੇੜਾ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣਕਾ ਹਰਿ ਸੰਗ ਸਮਾਵੋ ਦੂਖ ਨਾ ਦੇਹੀ ਕਿਸੈ ਜੀ ਪਤ ਸਿਉ ਘਰ ਜਾਵੋ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਨਾਵੋ ਸ਼ਲੋਕ ਦੋਹਾ ਮਹੱਲਾ ਪੰਜਵਾ ਏਕ ਜੇ ਸਾਜਨ ਵਹਿ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨਿਐ ਹਰ ਮਨ ਤਨ ਸੰਦਲੀ ਬਾਤ ਮਹੱਲਾ ਪੰਜਵਾ ਜੇ ਕਰ ਗਹਿ ਪਿਆੜੇ ਤੋ ਦਿਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜਹਿ ਦੋਜਿਕ ਕੈ ਸੂਲ ਪੌੜੀ ਸਭ ਨਿਧਾਨ ਕਰ ਦਿਸਦਾ ਹਰ ਕਰੇ ਸੋ ਹੋਵੈ ਜਪ ਜਪ ਜੀਵੈ ਸੰਤ ਜਨ ਪਾਪਾ ਮਨ ਧੋਵੈ ਚਰਨ ਕਮਲ ਹਿਰਦਾ ਵਸੈ ਸੰਕਟ ਸਭ ਖੋਵੈ ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੈ ਸ਼ਲੋਕ ਡਖਣਾ ਮਹੱਲਾ ਪੰਜਵਾ ਹੋਰੀ ਪਰਮ ਮੰਝਾਏ ਪ੍ਰੀ ਮੁਹੱਬਤ ਇਕ ਤੂੰ ਜਿੱਥੋਂ ਵੰਨਿਆ ਜਾਏ ਤਿਥਾਉ ਮੌਜੂਦ ਸੋਏ ਮਹੱਲਾ ਪੰਜਵਾ ਚੜ ਕੈ ਘੋੜੜਾ ਕੁੰਦੇ ਪਕੜ ਹੈ ਕੁੰਡੀ ਦੀ ਖੇਡਾਰੀ ਹੰਸਾ ਸੇਤੀ ਚਿਤ ਉਲਾਸੈ ਕੁੱਕੜ ਦੀ ਉਡਾਰੀ ਪੌੜੀ ਰਸਨਾ ਉਚਰੈ ਹਰ ਸਰਾਉਣੀ ਸੁਣੈ ਸੋ ਉਦਰੈ ਮਿੱਤਾ ਹਰ ਜਸ ਲਿਖੈ ਲੈ ਭਾਵਨੀ ਸੇ ਹਸਤ ਪਵਿੱਤਾ ਅਠ ਸਰ ਤੀਰਤ ਮੱਜਨਾ ਸਭ ਪੁਨ ਤਿਨ ਕੀਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਦਿੱਤਾ ਨਾਨਕ ਲੜ ਲਾਇ ਉਧਾਰਿਆਨ ਦਈਓ ਸੇਵ ਅਮਿਤਾ ਸ਼ਲੋਕ ਮਹੱਲਾ ਪੰਜਵਾ ਧੰਧੜੇ ਕੁਲਾਹ ਚਿਤ ਨਾ ਆਵੈ ਏਕੜੋ ਨਾਨਕ ਸੇਈ ਤਨ ਪਟਨ ਜਿਨਾ ਸਾਈ ਵਿਸਰੈ ਮਹੱਲਾ ਪੰਜਵਾ ਪ੍ਰੇਤਹੁ ਕੀ ਤੂਨ ਦੇਵਤਾ ਤਿਨ ਕਰਨਾ ਹਾਰੇ ਸਭੇ ਸੇਖੋ ਉਭਾਰੇ ਹਨ ਪ੍ਰਭ ਕਾਸ਼ ਵਾਰੇ ਨਿੰਦਕ ਪਗੜ ਪਛਾੜਿਆਂ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭੇ ਅੰਤ ਕਿਛੁ ਅੰਤ ਨਾਹੇ ਸਭ ਤਿਸੈ ਕਰਨਾ ਅਗਮ ਗੋਚਰ ਸਾਹਿਬ ਜੀਆਂ ਕਾ ਪਰਣਾ ਹਸ ਦੇ ਪ੍ਰਤਿਪਾਲ ਦਾ ਭਰਨ ਪੋਖਣ ਕਰਨਾ ਮਿਹਰਵਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ ਪੰਜਵਾ ਤਿੰਨਾ ਭੁਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ ਪੰਜਵਾ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੁਖ ਨਾ ਮੂਲ ਪੌੜੀ ਮਨ ਰਤਾ ਗੋਵਿੰਦ ਸੰਗ ਸਜ ਭੋਜਨ ਜੋੜੇ ਪ੍ਰੀਤ ਲਗੀ ਹਰਿ ਨਾਮ ਸਿਓ ਏ ਹਸਤੀ ਘੋੜੇ ਰਾਜ ਮਿਲਖ ਖੁਸ਼ੀਆ ਘਣੀ ਧਿਆਏ ਮੁਖ ਨਾ ਮੋੜੇ ਢਾਢੀ ਦਰ ਪ੍ਰਭ ਮੰਗਣਾ ਦਰ ਕਰੇ ਨਾ ਛੋੜੇ ਨਾਨਕ ਮਨ ਤਨ ਚਾਓ ਏਹੋ ਨਿਤ ਪ੍ਰਭ ਕਉ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਗੌੜੀ ਦੁਆਰੇ ਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਆਪ ਮੋਹਿ ਜਲਤ ਰਾਮ ਜਲ ਪਾਇਆ ਰਾਮ ਮੁਦਕ ਤਨ ਜਲਤ 부ਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਉ ਸੁਰ ਨਰ ਹੈ ਜਾਰੇ ਰਾਮ ਮੁਦਕ ਜਨ ਜਲ ਤੂ ਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁਟਦ ਨਾਹੀ ਕਹਿ ਕਬੀਰ ਪਾਇ ਸਾਰਿੰਗ ਪਾਣੀ ਰਾਮ ਉਦਿਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧਵ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨੂਠੀ ਅਧਿਕਾਏ ਰਹਾਓ ਤੂੰ ਜਲ ਨਿਧਾਓ ਜਲ ਕਾ ਮੀਨ ਜਲ ਮਹਿ ਰਹੋ ਜਲ ਹੈ ਬਿਨ ਖੀਨ ਤੂੰ ਪਿੰਜਰ ਹੋ ਸੁਵਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹੋ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਏ ਤੂੰ ਸਤਗੁਰ ਹੋ ਨੌ ਤਨ ਚੇਲਾ ਕਹਿ ਕਬੀਰ ਮਿਲੇ ਅੰਤ ਕੀ ਬੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਹਮ ਅਪਤਹਾ ਆਪਣੀ ਪਤ ਖੋਈ ਹਮਰਾ ਖੋਜ ਪਰਹੁ ਮਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸੋ ਨਾਹੀ ਪਾਤੀ ਅਪਾਤਿ ਤਾ ਕੀ ਨਹੀਂ लाजे ਤਬ ਜਾਣੋਗੇ ਜਬ ਉਗਰੈ ਗੋ पाज ਕਹੋ ਕਬੀਰ पत ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ RAM ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਧੇ ਚਾਮ ਜਬ ਨਹੀਂ ਚੀਨ ਸਿ ਆਤਮ RAM ਰਹਾਓ ਮੂਡ ਮੁੰਡਾਏ ਜੋ ਸਿਧਿ ਪਾਈ ਮੁਕਤੀ ਭੇੜ ਨਾ ਗਈ ਆਕਾਈ ਬਿੰਦ ਰਾਖ ਜੋ ਤਰੀਐ ਪਾਈ ਖੁਸਰੈ ਕਿਉ ਨਾ ਪਰਮ ਗਤੀ ਪਾਈ ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤੀ ਪਾਈ ਗੌੜੀ ਕਬੀਰ ਜੀ ਸੰਧਿਆ ਅਪਰਾਤ ਇਸਨਾਨ ਕਰਾਹੀ ਜਿਉ ਭਏ ਦਾਦਰ ਪਾਣੀ ਮਾਹੀ ਜੋ ਭੈ ਰਾਮ ਰਾਮ ਰਤਿ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤਿ ਬਹੁ ਰੂਪ ਰਚਾਹੀ ਤਿਨ ਕੋ ਦਇਆ ਸੁਖ ਨੈ ਪੀ ਨਾਹੀ ਚਾਰ ਚਰਨ ਕਹੈ ਹੈ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੁ ਕਾਇ ਕਰੀਜੈ ਸਰਬ ਛੋੜ ਮਹਾਰਸ ਪੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਬ ਕਿਆ ਬ੍ਰਤ ਪੂਜਾ ਜਾ ਕਹਿ ਹਿਰਦੈ ਪਾਉ ਹੈ ਦੂਜਾ ਰੇ ਜਨ ਮਨ ਮਾਧਵ ਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ ਰਹਾਉ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਢੋਲੇ ਪਾਏ ਮਿਲੇ ਰਘੁਰਾਇਆ ਗੌੜੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ ਬਾਮਨ ਕਹਿ ਕੈ ਜਨਮ ਮਤ ਖੋਏ ਰਹਾਉ ਜੋ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੋ ਕਬਹਿ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਜੋ ਪੈ ਰਸਨਾ ਰਾਮ ਨਾ ਕਹਿਬੋ ਬਿਨ ਬਿਨਸਤ ਰੋਧ ਰਹਿਬੋ ਰਹਾਉ ਜਸ ਤਰ ਵਰ ਕੀ ਛਾਇਆ ਪ੍ਰਾਣ ਗਏ ਕਉ ਕਾ ਕੀ ਮਾਇਆ ਜਸ ਜੰਤੀ ਮਹਿ ਜਿਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਣਾ ਹੰਸਾ ਸਰਵਰ ਕਾਲ ਸਰੀਰ RAM ਰਸਾਇਣ ਪਿਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੁਆ ਫਲ ਮੋਤੀ ਕਵਨ ਸੋ ਘਰ ਜੋ ਨਿਰਭਉ ਕਈ ਹੈ ਭਉ ਫਜ ਜਾਹੇ ਅਭੈ ਹੋਏ ਰਹੀਐ ਰਹਾਉ ਤਟ ਤੀਰਥ ਨੇ ਮਨ ਪਤਿਆਏ ਚਾਰੈ ਚਾਰ ਰਹੇ ਉਰਝਾਏ ਪਾਪ ਪੁਨ ਦੋਇ ਏਕ ਸਮਾਨ ਨਿਜ ਘਰ ਪਾਰਸ ਤਜ ਹੋ ਗੁਨਿਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰ ਝਾਏ ਪਰ ਚਰਹਾਓ ਇਸ ਗੋੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਣਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਣਾ ਬੈਕੁੰਠ ਕਹਾਹੀ ਜਾਣ ਜਾਣ ਸਭ ਕਹੈ ਕਹਾ ਹੀ ਰਾਵ ਕਹਨ ਕਹਾਵਣ ਲਾਹ ਆਈ ਹੈ ਤਉ ਮਨ ਮਾਨੈ ਜਾਤੇ ਹਉ ਮੈਂ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਈਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਭ ਸਮਾਈ ਨਾਨਾ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ ਜੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਟ ਕੈ ਸੰਗਾ ਕਹੋ ਕਬੀਰ ਸੁਨੋਰੇ ਗੁਨੀਆ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋ ਕਰੀ ਜੈ ਤਉ ਕੀ ਜੈ ਜੋ ਆਪਨ ਜੀ ਜੈ ਮੈਂ ਨਾ ਮਰਉ ਮਰਬੂ ਸੰਸਾਰਾ ਆਵ ਮੋਹੇ ਮਿਲਿਓ ਹੈ ਜੀ ਆਉਨ ਹਾਰਾ ਰਾਮ ਕਿਆ ਦੇਹੀ ਪਰਮਲ ਮਹਕੰਦਾ ਤਾਸੂ ਬਿਸਰੇ ਪਰਮਾਨੰਦਾ ਕੂਵਟਾ ਏਕ ਪੰਜ ਪਨਿਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੂਵਟਾ ਨਾ ਪਨਿਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਕਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬੂ ਰਾਜਾ ਛਤਰਪਤ ਕਬੂ ਭੇਖਾਰੀ ਸਾਖਤ ਮਰਹਿ ਸੰਤ ਸਭ ਜੀਵ ਹੈ RAM ਰਸਾਇਣ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀ ਜੈ ਹਾਰ ਪਰੇ ਅਬ ਪੂਰਾ ਦੀ ਜੈ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਾਦ ਕਹਿ ਭੋਲੇ ਬਿਰੋ ਲੈ ਨੀਰ ਰਹਾਉ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹੀਜੈ ਮਰੈ ਮਾਤਾ ਪੈਸਾ ਅਮੋਹਾ ਜਾਏ ਕੁਦ ਕੁਦ ਚਰੈ ਰਸਾਤ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕਉ ਚੂਘੈ ਨਿਤ ਭੇਡ RAM ਰਮਤ ਮਦ ਪ੍ਰਗਟੀ ਆਈ ਕਹੋ ਕਬੀਰ ਗੁਰ ਸੋਜੀ ਪਾਈ ਗੌੜੀ ਕਬੀਰ ਜੀ ਪੰਚ ਪਦੇ ਜਿਉ ਜਲ ਛੋੜ ਬਾਰ ਪਿਓ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ ਅਬ ਕਹੋ ਰਾਮ ਕਮਨ ਗਦ ਮੋਰੀ ਤਜੀ ਬਨਾਰਸ ਮਤ ਪਈ ਥੋਰੀ ਰਹਾ ਸਗਲ ਜਨਮ ਸੇ ਭੂਰੀ ਗਵਾਇਆ ਮਰਤੀ ਬਾਰ ਮਗਾਰੀ ਉਠਿਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਭਇਆ ਮਗਹਰ ਕੀ ਵਾਸੀ ਕਾਸੀ ਮਗਹਰ ਸੰਭਿਚਾਰੀ ਓਛੀ ਭਗਤੇ ਕੈਸੇ ਉਤਰਸ ਪਾਰੀ ਕਹੋ ਗੁਰ ਗਜ ਸਿਵ ਸਭ ਕੋ ਜਾਣੈ ਮੁਵਾ ਕਬੀਰ ਰੰਤ ਸ੍ਰੀ ਰਾਮੈ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਟ ਕੈ ਸੰਗਾ ਇਸ ਤਨ ਧਨ ਕੀ ਕੌਣ ਬਡਾਈ ਧਰਨ ਪਰੈ ਉਰਵਾਰ ਨਾ ਜਾਈ ਰਹਾ ਰਾਤ ਜੇ ਸੋਵੈ ਦਿਨ ਕਰਹਿ ਕਾਮ ਏਕ ਖਿਨ ਲੇਹ ਨਾ ਹਰਿ ਕੋ ਨਾਮ ਹਾਥ ਤਡੋਰ ਮੁਖ ਖਾਇਓ ਤੰਬੋਰ ਮਰਤੀ ਵਾਰ ਕਸ ਬਾਧਿਓ ਚੋਰ ਗੁਰਮਤਿ ਰਾਸ ਰਸ ਹਰਿ ਗੁਣ ਗਾਵੈ ਰਾਮੈ ਰਾਮ ਰਮਤ ਸੁਖ ਪਾਵੈ ਕਿਰਪਾ ਕਰ ਕੈ ਨਾਮ ਜੀ ਹਰ ਹਰ ਬਾਸ ਸੁਗੰਧ ਬਸਾਈ ਕਹਾਤ ਕਬੀਰ ਚੇਤ ਰੇ ਅੰਧਾ ਸਤ ਰਾਮ ਝੂਠਾ ਸਬਦ ਹੰਦਾ